ਰੀਦਾ ਕੋਠੇ ਮੰਟਵ ਮੰਟਵ ਮਾਰੀਆਂ ਉਸ ਰਹਿੰਦੇ ਵੀ ਗਏ ਕੂੜਾ ਸੌਦਾ ਕਰ ਗਏ ਗੌਰੀ ਆਏ ਪਏ ਗੌਰੀ ਜਿਸਦਾ ਗੋਰੀ ਗੋਰੀ ਆਏ ਪਏ ਫਰੀਦਾ ਕੋਠੇ ਮੰਟਪ ਮਾੜੀ ਗੋਰੀ ਤੋ ਗੋਰੀ ਗੋਰੀ ਗੋਰੀ ਗੋਰੀ ਆਏ ਪਏ ਗੋਰੀ ਤੇ ਕਬਰਾਂ ਕਬਰਾਂ ਦੇ ਵਿੱਚ ਕਬਰਾਂ ਨਹੀਂ ਹੈ ਅਸਲ ਦੇ ਵਿੱਚ ਆ ਸਰੀਰ ਕਬਰ ਹੈ ਅਗਲਾ ਜਨਮ ਹੋਊਗਾ ਕਬਰੀ ਦਾ ਸਰੀਰ ਜਾਂਦਾ ਹੈ ਆਤਮਾ ਕਿੱਥੇ ਕਬਰ ਜਾਂਦੀ ਹੈ ਗੋਰੀ ਆਏ ਪਰ ਆਤਮਾ ਦੀ ਕਬਰ ਜਾਂਦੀ ਜਦੋਂ ਗੋਰੀ ਆਏ ਪੈ ਕਹਿੰਦਾ ਅਗਲੇ ਜਨਮ ਚ ਪੈ ਗਏ ਕਬਰਾਂ ਗੋਰਾਂ ਹੀ ਗੋਰ ਨਮਾਣੀ ਛੱਡ ਕਰੇ ਕਰਿਆ ਘਰ ਜੀ ਸਰੀਰ ਹਾਂ ਮਿੱਟੀ ਦਾ ਹੀ ਹੈ ਸਰੀਰ ਵੀ ਗੋਰੇ ਹੈ ਕਬਰੇ ਹੈ ਜਾਕਾ ਬਾਸਾ ਗੋਰ ਮੈਂ ਸੇਕੋ ਸੇਕੋ ਸੋਨਾ ਸੇਕੋ ਸੋਨ ਸੋਕ ਹਾਂ ਕੋਠੇ ਮੰਡਪ ਮਾਰੀਆਂ ਉਸ ਰਹਿੰਦੇ ਵੀ ਗਏ ਕੂੜਾ ਸੌਦਾ ਕਰ ਗਏ ਗੌਰੀ ਆਏ ਪਏ ਕੋਠੇ ਮੰਡਪ ਮਾਰੀਆਂ ਇਹ ਜਿਹੜੇ ਕੋਠੇ ਔਰ ਮੰਡਪ ਮਾੜੀਆਂ ਅਸਲ ਦੇ ਵਿੱਚ ਹੈ ਧਰਮਾਂ ਸਥਾਨ ਨੇ ਸਾਰੇ ਮਾੜੀਆਂ ਆ ਗਿਆ ਨਾ ਨਾਲ ਜੇ ਮਾੜੀਆਂ ਨਾ ਆਉਂਦਾ ਉਸ ਰਹਿੰਦੇ ਵੀ ਗਏ ਜਿਹੜੇ ਬੜੇ ਬੜੇ ਸੰਤ ਸੀ ਮਹਾਪੁਰਸ਼ ਸੀ ਜਿਨ੍ਹਾਂ ਨੇ ਮੱਕਾ ਬਣਾਇਆ ਮੰਟੋ ਮਰ ਬੜੇ ਬੜੇ ਹੋਰ ਇਹ ਬਣਾਏ ਤੀਰ ਤੇ ਬੁੱਧਰ ਬਣਾਏ ਬੜੇ ਬੜੇ ਉਹ ਸਿਰ ਦੇ ਜਿਹੜੇ ਉਸਾਰਦੇ ਰਹੇ ਹੁਣ ਉਹ ਸਭ ਚਲੇ ਗਏ ਲਾਲ ਕਿਲਾ ਜਿਨ੍ਹਾਂ ਨੇ ਬਣਾਇਆ ਐਸੀਆਂ ਨਿਸ਼ਾਨੀਆਂ ਬਣਾਈਆਂ ਸੰਸਾਰ ਦੇ ਵਿੱਚ ਡੂੰਘੇ ਕਰਕੇ ਦੀਪ ਖਦਾਈ ਉੱਪਰ ਮੁੰਡਾ ਵਿਛਾਏ ਬੜੇ ਮਜ਼ਬੂਤ ਬਣਾਏ ਅਸਾਨ ਉਹ ਆਪ ਚਲੇ ਗਏ ਕੂੜਾ ਸੌਦਾ ਕਰ ਗਏ ਇਹ ਕੂੜਾ ਸੌਦਾ ਸੀ ਸਾਰੇ ਗੋਰੀ ਆਏ ਪਏ ਗੋਰੀ ਆਏ ਪਏ ਗੋਰੀ ਆਏ ਪਏ ਜਿੱਥੇ ਤੱਕ ਕਿਸੇ ਕਿਲੇ ਬਣਾਉਣ ਦਾ ਸਵਾਲ ਹੈ ਇਹ ਕੋਈ ਮੰਦਰ ਬਣਾਉਣ ਦਾ ਸਵਾਲ ਹੈ ਇਹ ਕੋਈ ਮਕਾਨ ਬਣਾਉਣ ਦਾ ਸਵਾਲ ਹੈ ਉਹ ਕੂੜਾ ਸੌਦਾ ਉਹ ਚਾਹੇ ਸਾਡਾ ਵੀ ਬਣਾਇਆ ਗੁਰੂਆਂ ਨੇ ਵੀ ਬਣਾਇਆ ਹੁਣ ਜਿਹੜਾ ਦਰਬਾਰ ਸਾਹਿਬ ਬਣਾਇਆ ਸਰੋਵਰ ਬਣਾਇਆ ਉਹ ਕੋਈ ਉਹ ਤਾਂ ਸੱਚ ਵਾਸਤੇ ਬਣਾਇਆ ਸੀ ਜਿਵੇਂ ਸਰੀਰ ਸਤ ਜਿਹੜਾ ਝੂਠ ਹੈ ਬਾਹਲਾ ਪੰਜ ਤੱਤਾਂ ਦਾ ਜਿਹੜਾ ਸਰੀਰ ਹੈ ਇਹ ਆਤਮਾ ਵਾਸਤੇ ਬਣਾਇਆ ਸੱਚ ਵਾਸਤੇ ਐਵੇਂ ਜਿਹੜਾ ਉਥੀ ਸਾਹਿਬ ਹੈ ਉਹਦੇ ਵਾਸਤੇ ਜਿਹੜਾ ਬਣਾਇਆ ਹੈ ਉਹ ਝੂਠ ਹੈ ਕੂੜ ਕਿਉਂ ਕੂੜ ਬਿਰਸਨਾਰ ਹੈ ਤਾਂ ਕਿਸੇ ਨਾਲ ਢਾਹਿਆ ਹੋਊਗਾ ਨਾ ਢਾਹਿਆ ਅਗਰ ਰਣਜੀਤ ਨੂੰ ਖੋਟਾ ਕੇ ਵੀ ਤਾਂ ਬੜਾ ਕਰਨਾ ਪਿਆ ਸਰੋਵਰ ਫਿਰ ਵੀ ਕਿੰਨੀ ਹੁੰਦੀ ਹੁੰਦੀਆਂ ਨੇ ਚੀਜ਼ਾਂ ਦੀ ਸੱਚ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਸੱਚ ਹਮੇਸ਼ਾ ਨਹੀਂ ਨਾ ਸੱਚ ਹਮੇਸ਼ਾ ਰਹਿੰਦਾ ਕੂੜ ਹਮੇਸ਼ਾ ਰਹਿਣ ਵਾਲੀ ਚੀਜ਼ ਨਹੀਂ ਮਕਾਨ ਕਰਨਾ ਵੀ ਤੁਸੀਂ ਸ਼ਕਤੀਸ਼ਾਲੀ ਬਣਾ ਲਓ ਜੇ ਸੰਸਾਰੇ ਨਹੀਂ ਰਹਿਣਾ ਤਾਂ ਮਕਾਨ ਕਿੱਥੋਂ ਰਹਿ ਜੂ ਜਦ ਮਾਇਆ ਹੀ ਝੂਠੀ ਹੈ ਮਾਇਆ ਦਾ ਹਰੇਕ ਸੌਦਾ ਕੂੜਾ ਸੌਦਾ ਹੈ ਸਿੱਧੀ ਉਹ ਗੱਲ ਹੈ ਚਾਹੇ ਹਰਮੰਦਰ ਸਾਹਿਬ ਬਣਾਇਆ ਚਾਹੇ ਅਕਾਲ ਤਖਤ ਬਣਾਇਆ ਉਹ ਕੂੜਾ ਸੌਦਾ ਕੂੜੇ ਸੌਦੇ ਨੂੰ ਪਏ ਹੋਏ ਨੇ ਸਾਰੇ ਲੋਕ ਨਿਸ਼ਾਨੀਆਂ ਉਹਦਾ ਕੂੜੇ ਸੌਦੇ ਨੇ ਨਿਸ਼ਾਨੀਆਂ ਕੂੜੇ ਸੌਦੇ ਦਾ ਧਿਆਨ ਹੈ ਜਿਹੜੇ ਕੂੜਿਆਰ ਨੇ ਅਸਲ 'ਚ ਪਤਾ ਲੱਗਦਾ ਜਿਹੜੇ ਲੋਕ ਇਹ ਜੇ ਕੁਝ ਕਰਦੇ ਨੇ ਹੈ ਕੂੜਿਆਰ ਜਿਹੜੇ ਸੱਚਿਆਰ ਨੇ ਉਹ ਗੁਰਬਾਣੀ ਦੇ ਵਿੱਚੋਂ ਸੱਚ ਖੋਜਣਗੇ ਉਹਨਾਂ ਦਾ ਧਿਆਨ ਸਾਰੇ ਕੇਂਦਰਿਤ ਗੁਰਬਾਣੀ ਤੇ ਹੈ ਜਿਹੜੇ ਦੂਏ ਨੇ ਉਹਨਾਂ ਦਾ ਸਾਰਾ ਹੀ ਸੌਦਾ ਕੂੜ ਤੇ ਹੈ ਕੋਠੇ ਮੰਟਪ ਮਾਰੀਆਂ ਉਸ ਰਿੰਦੇ ਵੀ ਗਏ ਕੂੜਾ ਸੌਦਾ ਕਰ ਗਏ ਗੋਰੀ ਆਏ ਪਏ ਕੂੜਾ ਸੌਦਾ ਕਰ ਗਏ ਉਹ ਕੂੜਾ ਸੌਦਾ ਹੈ ਗੋਰੀ ਆਏ ਪਏ ਅਗਲਾ ਜਨਮ ਫੇਰ ਲੈ ਲਿਆ ਕੇ ਉਹ ਗੋਰੀ ਜਾ ਜਿਹੜਾ ਗੌਰ ਦੇ ਵਿੱਚ ਗਿਆ ਹੈ ਅਸਲ ਦੇ ਵਿੱਚ ਜੇ ਆਤਮਾ ਕਰਕੇ ਵੀ ਗੌਰ 'ਚ ਜਾਂਦਾ ਜਿਵੇਂ ਗੁਰੂ ਨਾਨਕ ਕਹਿੰਦਾ ਮਿੱਟੀ ਮੁਸਲਮਾਨ ਪੇੜੇ ਪਈ ਘੁਮਿਆ ਘੜ ਪੜ ਨੇ ਟਾਂਕੀਆਂ ਜਲਦੀ ਕਰੇ ਪੁਕਾਰ ਜਲ ਜਲ ਰੋਵੇ ਬੱਪੜੀ ਝੜ ਝੜ ਪੈਣ ਗਿਆ ਜਿਹੜੀ ਜਲ ਜਲ ਰੋਵੇ ਬੱਪੜੀ ਹੈ ਆਤਮਾ ਉਹ ਕੂੜੇ ਸੌਦੇ ਵਾਲੀ ਹੈ ਇਹਦਾ ਮਤਲਬ ਹੈ ਮਿੱਟੀ ਦੇ ਉੱਤੇ ਉਹਦਾ ਧਿਆਨ ਹੈ ਵੀ ਮੇਰੀ ਮਿੱਟੀ ਜਲ ਨਾ ਜਾਵੇ ਗੋਰੀਆਂ ਆਏ ਪਏ ਇਸ ਕਰਕੇ ਵੀ ਅਸੀਂ ਕਹਿ ਸਕਦੇ ਹਾਂ ਉਹ ਕਬਰ ਤੇ ਹੀ ਧਿਆਨ ਹੁੰਦਾ ਧਿਆਨ ਵੀ ਉਹਦਾ ਕਬਰ ਤੇ ਮਿੱਟੀ ਤੇ ਹੀ ਹੈ ਕੂੜਾ ਸੌਦਾ ਕਰਿਆ ਕੂੜੇ ਤੇ ਧਿਆਨ ਹਾਂਜੀ